ਚੌਪਈ ਸੁਣ ਰਾਜਾ ਇੱਕ ਕਥਾ ਪੁਰਾਤਨ ਜਿਹੇ ਵਿਦ ਪੰਡਿਤ ਕਾਹਤ ਮਹਾ ਮੋਨੀ ਏਕ ਮਹੇਸ਼ਰ ਸਿੰਘ ਰਾਜਾਨਾ ਡੰਡ ਦੇਤ ਜਾ ਕੋ ਨਿਰਪਨਾਨਾ ਨਗਰ ਮਹੇਸ਼ਰਾਵਤੀ ਤਹ ਰਾਜਤ ਅਮਰਾਵਤੀ ਜਾ ਦੁਤੀਏ ਵਿਰਾਜਤ ਤਾ ਕੀ ਜਾਤ ਨਾ ਉਪਮਾ ਕਹੀ ਅਲਕਾ ਨਿਰਖ ਥਕਤ ਤੇ ਰਹੀ ਗਜ ਗਾਵਿਨ ਦੇਸ਼ ਤਾਪ ਨਿਜੈ ਚੰਦਰ ਸੂਰ ਪਟ ਤਰ ਮੁਖ ਦੀਜੈ ਤਾਕੀ ਜਾਤ ਨਾ ਪ੍ਰਵਾ ਬਖਾਨੀ ਥਕਤ ਰਾਤ ਰਾਜਾ ਰਾਣੀ ਤਾਕੀ ਲਗਨ ਏਕ ਸੋ ਲਾਗੀ ਨੀਂਦ ਭੂਖ ਜਾਤੇ ਸਭ ਭਾਗੀ ਗਾਜੀ ਰਾਏ ਤਵਨ ਕੋ ਨਾਮਾ ਥਕਤ ਤਰਾਤ ਜਾ ਕੋ ਲਖਿ ਬਾਮਾ ਔਰ ਘਾਤ ਜਬ ਹਾਥ ਨਾ ਆਈ ਏਕ ਨਾਵ ਤਬ ਨਿਕਟ ਮੰਗਾਈ ਰਾਜ ਕੁਾਰ ਤੇ ਹਿਰਾਖਾ ਨਾਮਾ ਜਾਣਤ ਸਕਲ ਪੁਰਖ ਅਰਬਾਮਾ ਗਾਜੀ ਰਾਏ ਬੈਠਤੇ ਉਪਰ ਨਿਕਸਾ ਆਏ ਭੂਪ ਮਹਲਨ ਤਰ ਲੈਣੀ ਹੋਏ ਨਾਵ ਤਉ ਜੈ ਨਾ ਧਰਮ ਹੋਏ ਉੱਤਰ ਕਛ ਦੀਜੈ ਮੈਂ ਲੈ ਰਾਜ ਘਰ ਕਉ ਜਾਉ ਵੇਚੋ ਜਾਏ ਔਰ ਹੀ ਗਾਉ ਲੈਣੀ ਹੋਏ ਨਾਵ ਤਵ ਲੀਜੈ ਨਾ ਤਰ ਹਮੈ ਵਿਦਾ ਕਰ ਦੀਜੈ ਮੂਰਖ ਪੂਪ ਬਾਤ ਨਹਿ ਪਾਈ ਬੀਤਾ ਦਿਨ ਰਜਨੀ ਹਵੈ ਆਈ ਰਾਜ ਸੁਤਾ ਤਵ ਦੇਗ ਮੰਗਾਏ ਬੈਠੀ ਬੀਚ ਤਮਨ ਕੇ ਜਾਏ ਛਿਦਰ ਮੂੰਦ ਨੌਕਾ ਤਰ ਬਾਂਧੀ ਛੋਰੀ ਤਵੈ ਬਹੀ ਜਬ ਆਂਧੀ ਜਬ ਨਿਰਪ ਪ੍ਰਾਤ ਦੀਵਾਨ ਲਗਾਇਓ ਤਬ ਤਿਨ ਤਾ ਇੱਕ ਮਨੁਖ ਬਿਠਾਇਓ ਜੋ ਤੋ ਨਾਵ ਨਾ ਮੋਲ ਚੁਕਾਵਤ ਰਾਜ ਕੁਾਰ ਲੈ ਬਨਕ ਸਿਧਾਵਤ ਜਾਨ ਦੇਹੋ ਜੋ ਮੂਲ ਨਾ ਬਣੀ ਮੇਰੇ ਘਰ ਨਵਕਾ ਹੈ ਘਨੀ ਹਰੀ ਕੁਾਰ ਰਾਜਾ ਕੋ ਕਹਿ ਕੈ ਮੂਰਖ ਸਕਾ ਭੇਦ ਨਹਿ ਲੈ ਕੈ ਪ੍ਰਾਤ ਸੁਤਾ ਕੀ ਜਬ ਸੁਧ ਪਾਈ ਬੈਠ ਰਹਾ ਮੂੰਡੀ ਨਿਹੋਰਾਈ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 361 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਬਜੂ ਚੌਪਈ ਸੋਨ ਭੂਪ ਤੇ ਇੱਕ ਕਥਾ ਬਚਿੱਤਰ ਜਿਹੇ ਵਦਕੀਏ ਇੱਕ ਨਾਰ ਚਰਿਤ੍ਰ ਗੁੱਲੋ ਇੱਕ ਖਤਰਾਣੀ ਆਹੀ ਜੇਠ ਮਲ ਛਤਰੀ ਕਹ ਬਿਆਹੀ ਤਾਕੋ ਔਰ ਪੁਰਖ ਇੱਕ ਭਾਇਓ ਨਿਜ ਪਦ ਸੇਤੀ ਹੇਤ ਭੁਲਾਇਓ ਰਹਿਣ ਦਿਵਸ ਤੇ ਧਾਮ ਬੁਲਾਵੈ ਕਾਂ ਭੋਗ ਤਿਨ ਸਾਧ ਕਮਾਵੈ ਇੱਕ ਦਿਨ ਸੁਧ ਤਾਕੇ ਪਤੀ ਪਾਈ ਬਹੁ ਵਿਦਤਾ ਸੰਗ ਕਰੀ ਲੜਾਈ ਅਨਕ ਕਰੀ ਜੂਤਨ ਕੀ ਮਾਰਾ ਤਾਵ ਤਿਨ ਇਹ ਵਿਦ ਚਰਿਤ ਵਿਚਾਰਾ ਤਾ ਦਿਨ ਤੇ ਨਿਜ ਪਤ ਕੋ ਤਿਆਗੀ ਸਾਥ ਫਕੀਰਨ ਕੇ ਅਨੁਰਾਗੀ ਵਾਹੇ ਅਤਿਥ ਕਰ ਕੈ ਸੰਗ ਲੀਨਾ ਔਰ ਦੇਸ ਪਿਆਨਾ ਕੀਨਾ ਜਿਹੇ ਜੇ ਦੇਸ ਆਪ ਭਗਤ ਹਾਰੈ ਤਹੀਂ ਤਹੀਂ ਵਹ ਸੰਗ ਸਿਧਾਰੈ ਔਰ ਪੁਰਖ ਤੇ ਅਤਿਥ ਪਛਾਨੈ ਤ੍ਰਿਆ ਚਰਿਤ੍ਰ ਨਾ ਕੋਈ ਜਾਣੈ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂ ਮੰਤਰੀ ਸੰਵਾਦੇ 362 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਸੁਣ ਰਾਜਾ ਇੱਕ ਕਥਾ ਨਵੀਨ ਜਸ ਚਰਿਤ੍ਰ ਕੀਏ ਨਾਰ ਪ੍ਰਵੀਨ ਸਿੰਘ ਮਹੇਸ਼ਰ ਸੁਣਾ ਇੱਕ ਰਾਜਾ ਦੇ ਸਮ ਔਰ ਨਾ ਬਿਦਨਾ ਸਾਜਾ ਨਗਰ ਮੇ ਸਰਾਵਤ ਤਿਹ ਰਾਜਤ ਦੇ ਪੁਰੀ ਜਾ ਕਉ ਲਖ ਲਾਜਤ ਬਿਮਲ ਮਤੀ ਰਾਣੀ ਤਿਹ ਐਨ ਜਾ ਸਮ ਸੁਨੀ ਨ ਨਿਰਖੀ ਨੈਣ ਸ੍ਰੀ ਪੰਜਾਬ ਦੇ ਤਿਹ ਬੇਟੀ ਜਾ ਸਮ ਇੰਦਰ ਚੰਦਰ ਨਹਿ ਭੇਟੀ ਅਧਿਕ ਤਮਨ ਕੀ ਪ੍ਰਭਾ ਵਿਰਾਜੈ ਜੇ ਦੁਧ ਨਿਰਖ ਚੰਦਰਮਾ ਲਾਜੈ ਜਬ ਜੋਬਨ ਤਾਕੇ ਤਨ ਭਇਓ ਅੰਗ ਅੰਗ ਮਦਨ ਦਮਾ ਦਇਓ ਭੂਪ ਵਿਆਹ ਕੋ ਵਿਵਤ ਬਨਾਏ ਸਕਲ ਪ੍ਰੋਹਿਤਨ ਲਿਆ ਬੁਲਾਏ ਸਿੰਘ ਸੁਰੇ ਸਿਰ ਭੂਪ ਤਬ ਚੀਨਾ ਜੇ ਸਸੀ ਜਾਤ ਨ ਪਟ ਤਰਦੀਨਾ ਕਰੀ ਤਮਨ ਕੇ ਸਾਥ ਸਗਾਈ ਦੈ ਸਨਮਾਨ ਬਰਾਤ ਬੁਲਾਈ ਜੋਰ ਸੈਨ ਆਇਓ ਰਾਜਾ ਤਹ ਰਚਾ ਵਿਆਹ ਕੋ ਵਿਵਤਾਰੇ ਜਹ ਤਹੀ ਬਰਾਤ ਆਏ ਕਰਨਿਕ ਸੀ ਰਾਣੀ ਕੰਜ ਕਲੀ ਜਿਮ ਬਿਕਸੀ ਦੋਹਰਾ ਰਾਜ ਸੁਤਾ ਸੁੰਦਰ ਹੁਤੀ ਤਿਹ ਬਰਹੁ ਤੋ ਕੁਰੂਪ ਬਿਮਾਨ ਭਈ ਅਬਲਾ ਨਿਰਖ ਜਨ ਜੀ ਹਾਰਾ ਜੂਪ ਚਉਪਈ ਏਕ ਸਾਹ ਕੋ ਪੂਤ ਤੋ ਸੰਗ ਸੁੰਦਰ ਹੁਤੇ ਸਕਲ ਜਾ ਕੇ ਅੰਗ ਰਾਜ ਸੁਤਾ ਲਖਤਾਇ ਲੁਭਾਈ ਗਿਰੀ ਧਰਨ ਜਨ ਨਾਗ ਚਬਾਈ ਸੁਤਾ ਗਿਰੀ ਮਈਆ ਤਹਾਈ ਸੀਂਜ ਬਾਰ ਬਹੁ ਚਿਰੈ ਜਗਾਈ ਜਬ ਤਾ ਕੋ ਬੋਰ ਸੁਧਿਆਈ ਉਲਟ ਗਿਰੀ ਜਨ ਲਗੀ ਹਵਾਈ ਇਕ ਬਿਤੇ ਬਹੁਰ ਸੁਧਿਆਈ ਰੋਏ ਮਾਤ ਸੋ ਬਾਤ ਜਨਾਈ ਅਗਨ ਜਾਰ ਮੋਹਿ ਅਬੈ ਜਰਾਵ ਇਹ ਕਰੂਪ ਕੇ ਧਾਮ ਨਾ ਦਿਆਵ ਮਾਤਾ ਹੁਤੀ ਸੁਤਾ ਅਤਿ ਪਿਆਰੀ ਚਿੰਤਾ ਕਰੀ ਚਿਤ ਮਹਿ ਭਾਰੀ ਜਿਨ ਇਹ ਰਾਜ ਸੁਤਾ ਮਰ ਜਾਏ ਕਹਾ ਕਰੈ ਤਾ ਕੀ ਤਬ ਮਾਏ ਜਬ ਨਿਰਭ ਸੁਤਾ ਕਛੂ ਸੁਧ ਪਾਈ ਰੋਏ ਮਾਤ ਸੋ ਬਾਤ ਸੁਨਾਈ ਤ੍ਰਿਗ ਮੋਹਿ ਰਾਜ ਸੁਤਾ ਕਿਉ ਭਈ ਕਿਸੀ ਸ਼ਾਹ ਕੇ ਧਾਮ ਨਾ ਗਈ ਮੋਰੋ ਭਾਗ ਲੋਪ ਹੋਵੇ ਗਇਓ ਤਾਂ ਤੇ ਜਨਮ ਭੂਪ ਕੋ ਲਇਓ ਅਬ ਐਸੇ ਕੁਰੂਪ ਕੇ ਜੈ ਹੋ ਰਹਿਣ ਦਿਸ ਸਭ ਰੋਤ ਬਿਤੈ ਹੋ ਤ੍ਰਿਗ ਮੁਹਿਨਾਰ ਜੂਨ ਕਸ ਤਰੀ ਕਿਉ ਭੂਪਤ ਕੇ ਧਾਮ ਔਤਰੀ ਮੰਗੀ ਦੇਤ ਨਾ ਮ੍ਰਿਤ ਵਿਧਾਤਾ ਆਭੀ ਕਰੋ ਦੇਹ ਕੋ ਘਾਤਾ ਦੁਹਰਾ ਮੁਖ ਮੰਗੇ ਜੋ ਪੁਰਖ ਕੋ ਭਲੋ ਬੁਰੋ ਕੁਛ ਹੋਏ ਤਉ ਦੁਖਿਆ ਇਹ ਜਗਤ ਮੈਂ ਜੀਤ ਨਾ ਉਬਰੈ ਕੋਏ ਚਉਪਈ ਅਬ ਮੈਂ ਮਾਰ ਕਟਾਰੀ ਹਉ ਨਾ ਤਰ ਬਸਤਰ ਭਗੋ ਹੈ ਹਉ ਬਰੋ ਤਾ ਪੂਤ ਸ਼ਾਹ ਕਉ ਬਰੋ ਨਾ ਤਰ ਆਜ ਖਾਏ ਭਿਖ ਮਰੋ ਰਾਣੀ ਕੋ ਦੋਹਿਥਾ ਥੀ ਪਿਆਰੀ ਸੋਈ ਕਰੀ ਜੋ ਤਾਹੇ ਉਚਾਰੀ ਤੇਰੀ ਕਾੜ ਤਵਨ ਕਹ ਦੀਨੀ ਭੂ ਸੁਤਾ ਕਰ ਤਿਨ ਜੜ ਜੀਨੀ ਸ਼ਾਹ ਪੁੱਤਰ ਕਹ ਦਈ ਕੁਨਾਰੀ ਦੁਤੀਏ ਪੁਰਖ ਨਹਿ ਕਰਿਆ ਵਿਚਾਰੀ ਲੈ ਚੇਰੀ ਵਹ ਭੂਪ ਸਿਧਾਇਓ ਜਾਣਿਓ ਰਾਜ ਸੁਤਾ ਭਰ ਲਿਆਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 363 ਚਰਿਤ੍ਰ ਸਮਾਪਤ ਮਸ ਸੁਭ ਮਸਤ ਅਪਜੂ ਚੌਪਈ ਗਣਪਤ ਸਿੰਘ ਏਕ ਰਾਜਾ ਬਰ ਗਨਪਾਵਤੀ ਹਤੋ ਜਾ ਕੇ ਘਰ ਸ੍ਰੀ ਮਹਤਾਬ ਪ੍ਰਭਾ ਰਾਣੀ ਜਾਹੇ ਨਿਰਖ ਕਰਨਾਰ ਲਜਾਨੀ ਮੋਹਕਮ ਸਿੰਘ ਏਕ ਛਤਰੀ ਜਹਾਜੇ ਸਮੂਪ ਜਾ ਦੁਤੀਏ ਨਾ ਮਹਿ ਮਹਾ ਰਾਣੀ ਜਬ ਤਾਕੋ ਲਖ ਪਾਇਓ ਕਾਮਪੂ ਗ੍ਰਹਿ ਭੂਲ ਕਮਾਇਓ ਤਬ ਲਗ ਆਇ ਗਇਓ ਰਾਜਾ ਤਹ ਜਾਰ ਹੁਤੋ ਭੋਗਤ ਤਾਕੋ ਜਹ ਨਿਰਖਨਾਥ ਤ੍ਰਿਯ ਚਿਤ੍ਰ ਵਿਚਾਰਾ ਹਾਰ ਤੋਰ ਅੰਗਨਾ ਮਹਿ ਡਾਰਾ ਬਿਹਾਸ ਬਚਨ ਰਿਪ ਸੰਗ ਉਚਾਰਾ ਖੋਜ ਹਾਰ ਤੁਮ ਦੇਹੋ ਹਮਾਰਾ ਆਨ ਪੁਰਖ ਜੋ ਹਾਥ ਲਗਾਇ ਹੈ ਤੋ ਹਮਰੇ ਪਹਿਰਨ ਤੇ ਜੈ ਹੈ ਖੋਜਤ ਪਇਓ ਜੜ ਹਾਰ ਇਆਨੋ ਨੇਤਰ ਨੀਚ ਕਰ ਭੇਦ ਨਾ ਜਾਨੋ ਨਾਰ ਆਗੇ ਹੋਇ ਮੀਤ ਨਿਕਾਰਾ ਸਿਰ ਨੀਚੇ ਪਸ ਤੇ ਨਾ ਨਿਹਾਰਾ ਪਹਿਰਕ ਲਗੇ ਖੋਜ ਜੜ ਹਾਰੋ ਲੈ ਰਾਣੀ ਕਹ ਦਇਓ ਸੁਧਾਰੋ ਅਤਪਤਿ ਵਰਤਾ ਤਾਏ ਠਾਰਾਇਓ ਦੁਤੀਏ ਪੁਰਖ ਜਿਨ ਕਰ ਨਾ ਛੁਆਇਓ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 364 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਨਿਰਪਬਰ ਸਿੰਘ ਏਕ ਰਾਜਾ ਨਾ ਮਾਨ ਧਿਆਨ ਦੇਸ ਜੇ ਨਾਨਾ ਸ੍ਰੀ ਕਿਲ ਕੰਚਿਤ ਦੇ ਤਹਿਰਾਨੀ ਜਾਹੇ ਨਿਰਖਪੁਰ ਨਾਰਿ ਰਸਾਨੀ ਨਿਰਭਰਵਤੀ ਨਗਰ ਤਹਿਰਾਜਤ ਦੁਤੀਆ ਪ੍ਰਤੀ ਜਨ ਸੁਰਗ ਬਿਰਾਜਤ ਨਗਰ ਪ੍ਰਵਾਹ ਨਹਿ ਜਾਤ ਬਖਾਨੀ ਥਗਤ ਰਹਾਤ ਰਾਜਾ ਅਰੁਰਾਨੀ ਸ੍ਰੀ ਚਿਤ ਚੌਕ ਮਤੀ ਤਿਹ ਕੰਨਿਆ ਜਿਹ ਸਮ ਨਾਰਨ ਉਪਜੀ ਅੰਨਿਆ ਤਾਕੀ ਜਾਤ ਨ ਉਗਮਾ ਕਰੀ ਰੂਪ ਰਾਸ ਜੋਬਨ ਤਨ ਭਰੀ ਰਾਜਕੁਾਰ ਇੱਕ ਹੁਤੋ ਅਪਾਰਾ ਇੱਕ ਦਿਨ ਨਿਕਸਾ ਨਵਿਤ ਸ਼ਿਕਾਰਾ ਮ੍ਰਿਗ ਹਿਤ ਧਇਓ ਨ ਪਹੁੰਚਾ ਕੋਈ ਆਪਤ ਭਇਓ ਨਗਰ ਤਿਹ ਸੋਈ ਰਾਜ ਸੁਤਾ ਤਿਹ ਰੂਪ ਨਿਹਾਰੋ ਮਨ ਕ੍ਰਮ ਬਚ ਅਸ ਕਰਾ ਵਿਚਾਰੋ ਐਸੋ ਛੈਲ ਏਕ ਦਿਨ ਪਈਐ ਜਨਮ ਜਨਮ ਪਲ ਪਲ ਬਲ ਜਈਐ ਅਟਕ ਸਿੰਘ ਲਖ ਤੇਜ ਸਵਾਇਆ ਅੰਥਗਤ ਰਹੀ ਰਾਜਾ ਕੀ ਜਾਇਆ ਪਠੈ ਸਾਹਤਰੀ ਲਿਓ ਮੰਗਾਏ ਕਾਮ ਪੂਗਰੁਜ ਮਾਨ ਉਪਜਾਏ ਚਾਰ ਪਹਾਰ ਨਿਸਕਿਆ ਬਿਲਾਸਾ ਤਜ ਕਰ ਮਾਤ ਪਿਤਾ ਕੋ ਤਰਾਸਾ ਪੋਸਤ ਭਾਂਗ ਭੀ ਮੰਗਾਵਹਿ ਏਕ ਸੇ ਦੋ ਬੈਠ ਚੜਾਵਹਿ ਕਹਿਫੈ ਹੋਤ ਰਸ ਮਸੇ ਜਬ ਹੀ ਕ੍ਰੀੜਾ ਕਰ ਦੋ ਮਿਲਤਾ ਭੀ ਭਾਂਤ ਭਾਂਤ ਤਨ ਆਸਨ ਲੈ ਕੈ ਚੁੰਬਨ ਔਰ ਅਲਿੰਗਨ ਕੈ ਕੈ ਸ਼ਰਮਤ ਪੈ ਅਰ ਭੇ ਮਤਵਾਰੇ ਸੋਏ ਰਹੈ ਨਹਿ ਨੈ ਨੂੰ ਉਧਾਰੇ ਪ੍ਰਾਤ ਪਿਤਾ ਤਾਕੋ ਤਹ ਆਇਓ ਜਾਇ ਰੀਤ ਤਨੈ ਜਗਾਇਓ ਵਹਿ ਸਖੀ ਤੇ ਮੋਰ ਪਠਾਈ ਜੋ ਕਹੀਓ ਰਾਜਾ ਸੋ ਜਾਈ ਚੌਕਾ ਪਰਾ ਭੋਜ ਦਿਨ ਕਾਰਨ ਬਿਨ ਨਾਏ ਨਿਰਪਤਾ ਨਾ ਸਿਧਾਰਨ ਵਸਤਰ ਤਾਰ ਕਰ ਇਹੀ ਅਨਾਭੋ ਬਹੁਰ ਸੁਤਾ ਕੇ ਤਾਮ ਸਿਧਾਵੋ ਭੂਪ ਬਚਨ ਸੁਨ ਵਸਤਰ ਉਤਾਰੇ ਚਾ ਬੱਚਾ ਮਹਿ ਨਾਨ ਸਿਧਾਰੇ ਜਬ ਡੁਬਿਆ ਕਹ ਭੂਤ ਲੀਨਾ ਤਬ ਕਾੜ ਮਿੱਤਰ ਕਹ ਦੀਨਾ ਬਸਤਰ ਪਹਿਰ ਫਿਰ ਤਾਂ ਸਿਧਾਇਓ ਭੇਦ ਭੇਦ ਨਾ ਕਛ ਜੜ ਪਾਇਓ ਦੋਹਰਾ ਸਿਆਣੋ ਪੂਪ ਹਾਥ ਥੋ ਪਾਂਗ ਨਾ ਭੂਲ ਚਬਾਏ ਇਹ ਛਲ ਛਲ ਅਮਲੀ ਗਇਓ ਪਨ ਹੀ ਮੂੰਡ ਲਗਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 365 ਚਰਿਤ੍ਰ ਸਮਾਪਤ ਮਸਤ ਸੋ ਮਸਤ ਅਪਜੂ